ਮਤ ਪੂਰੀ ਅਮਰਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਤੇ ਸ੍ਰਿਸ਼ਟ ਮਤ ਪੂਰੀ ਅਮਰਤ ਜਾਗੀ ਦ੍ਰਿਸ਼ਟ ਜਿਹਦੀ ਦ੍ਰਿਸ਼ਟੀ ਚ ਅਮਰਤਾ ਉਹਦੀ ਮਤ ਪੂਰੀ ਹੁੰਦੀ ਹੈ ਮਤ ਪੂਰੀ ਅਮਰਤ ਜਾਗੀ ਦ੍ਰਿਸ਼ਟ ਜਿਹਦੀ ਦ੍ਰਿਸ਼ਟੀ ਚ ਅਮਰਤ ਹੋਵੇ ਜਿਹਦੀ ਜਿਹਨੂੰ ਗੁਰਮਤ ਦਾ ਜਿਹੜਾ ਨਾਮ ਅਮਰਤਾ ਹੈ ਨਾ ਪ੍ਰਾਪਤੀ ਹੋ ਜਵੇ ਸਮਝ ਆ ਜਵੇ ਬੁੱਝ ਲਵੇ ਦ੍ਰਿਸ਼ਟੀ ਬੁੱਧੀ ਨੂੰ ਕਹਿੰਦੇ ਨੇ ਉਹ ਸਮਝ ਲੋ ਉਹਦੀ ਪੂਰੀ ਮਤ ਹੁੰਦੀ ਹੈ ਬਰਮਤ ਪੂਰੀ ਮਤ ਹੈ ਅੰਮ੍ਰਿਤ ਜਾ ਕੇ ਦ੍ਰਿਸ਼ਟ ਜਿਹਦੀ ਪੂਰੀ ਵਿੱਚ ਜਿਹਦੀ ਸਮਝ ਗੁਰਬਾਣੀ ਦਾ ਨਾਮ ਅਮਰਤ ਆ ਜਵੇ ਉਹਦੀ ਮਤ ਪੂਰੀ ਮਤ ਪੂਰੀ ਤੇ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਧਰ ਤੋਂ ਸ੍ਰਿਸ਼ਟ ਦਰਸ਼ਨ ਪੇਖ ਤੋਂ ਉਧਰ ਸ੍ਰਿਸ਼ਟ ਉਧਰ ਤੋਂ ਸ੍ਰਿਸ਼ਟ ਸ੍ਰਿਸ਼ਟ ਦੇ ਲੋਕ ਜਿਹੜੇ ਨੇ ਉਹ ਜੋ ਬੋਲ ਰਿਹਾ ਉਹਨੂੰ ਸਮਝ ਕੇ ਦਰਸ਼ਨ ਹੈ ਨਹੀਂ ਉਹਦਾ ਮੂੰਹ ਦੇਖ ਕੇ ਦਰਸ਼ਨ ਦਰਸ਼ਨਾ ਜੋ ਨਕਸ਼ਾ ਦਿਖਾ ਰਿਹਾ ਉਹ ਜੋ ਬੋਲ ਕੇ ਨਕਸ਼ਾ ਪੇਸ਼ ਕਰ ਰਿਹਾ ਉਹ ਜਿਹੜਾ ਉਹਨੂੰ ਨਕਸ਼ੇ ਨੂੰ ਦੇਖ ਲੂਗਾ ਸਮਝ ਲੂਗਾ ਤਾਂ ਜੂਗਾ ਨਾਨਕ ਗੁਰਮੁਖੀ ਦੇਖ ਦਿਖਾਏ ਦਿਖਾਏ ਜੋ ਦਿਖਾ ਰਿਹਾ ਉਹ ਦੱਸ ਰਿਹਾ ਸਮਝਾ ਰਿਹਾ ਗੁਰਬਾਣੀ ਨੂੰ ਸਮਝ ਕੇ ਉਹ ਜਿਹੜਾ ਦੇਖ ਲੂਗਾ ਉਹ ਤਾਂ ਬਸ ਉਹਦਾ ਆਧਾਰ ਹੋ ਜਾਊਗਾ ਉਹ ਉੱਪਰ ਆ ਜਾਊਗਾ ਹਾਂਜੀ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਚਰਨ ਕਮਲ ਜਾ ਕੇ ਅਨੂਪ ਜਿਹਦੇ ਚਰਨ ਕਮਲ ਅਨੂਪ ਹੋਣ ਬਾਹਰ ਨਾ ਹੋਣ ਚਰਨ ਕਮਲ ਤਾਂ ਹੋਣ ਉਹਦੇ ਬਾਹਰ ਨਹੀਂ ਹੁੰਦੇ ਜੈ ਜੈ ਆਏ ਜੇ ਪੈਰ ਨੇ ਨਾ ਇਹ ਨਹੀਂ ਹੁੰਦੇ ਉਹ ਐਸੇ ਨੇ ਜਿਨ੍ਹਾਂ ਦਾ ਕੋਈ ਉਪਮਾ ਨਹੀਂ ਦੇ ਸਕਦੇ ਹੁੰਦੇ ਹੀ ਬਾਹਰ ਅਨੂਪ ਦਾ ਮਤਲਬ ਹੈ ਕਿ 84 ਲੱਖ ਜੂਨ ਦੇ ਚੰਦ ਕਮਲ ਹੈਗੇ ਨੇ ਦਰਖਤਾਂ ਦੀਆਂ ਜੜਾਂ ਹੈਗੀਆਂ ਨੇ ਛੇਰ ਦੇ ਪੰਜੇ ਹੈਗੇ ਨੇ ਪੈਰ ਹਾਥੀ ਦਾ ਵੀ ਪੈਰ ਹੈ ਸਾਰੇ ਜਾਨਵਰਾਂ ਦੇ ਪੈਰ ਨੇ ਕਿਸੇ ਦੇ ਵੀ ਪੈਰ ਹੈ ਜੇ ਦੀ ਉਹ ਰੂਪ ਨੇ ਆਦਮੀ ਦੇ ਵੀ ਪੈਰ ਨੇ ਸਰੀਰ ਦੇ ਮਾਇਆ ਵਾਲੇ ਪੈਰ ਕਿਸੇ ਵੀ ਪੈਰਾਂ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ ਕਿਸੇ ਚੀਜ਼ ਦੇ ਵੀ ਪੈਰਾਂ ਨਾਲ ਉਹ ਉਪਮਾ ਨਹੀਂ ਦਿੱਤੀ ਜਾ ਸਕਦੀ ਅਨੂਪ ਨੇ ਪੈਰ ਉਹ ਚੜਨ ਤੋਂ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਉਹਦਾ ਜਿਹੜਾ ਦਰਸ਼ਨ ਕਰਾਇਆ ਹੋਇਆ ਹੈ ਚੰਨ ਕਮਲਾਂ ਦਾ ਉਹ ਸੁੰਦਰ ਦਰਸ਼ਨ ਸਫਲ ਦਰਸ਼ਨ ਸੁੰਦਰ ਹਰ ਰੂਪ ਉਹਦਾ ਦਰਸ਼ਨ ਸਫਲ ਹੈ ਉਹ ਦਰਸ਼ਨ ਜੇ ਸਮਝ ਆ ਜਵੇ ਸਮਝ ਲਵੇ ਸਮਝ ਲਓ ਉਹ ਤਾਂ ਬਦਲ ਜੂਗੀ ਮਾਇਆ ਛੁੱਟ ਜੂਗੀ ਮਾਇਆ ਛੁੱਟ ਜੂਗੀ ਪਹਿਲਾਂ ਤਾਂ ਸਿਰਫ ਮਾਇਆ ਛੁੱਟਣ ਦੀ ਗੱਲ ਹੈ ਉਹ ਅਗਲਾ ਜਿਹੜਾ ਕੰਮ ਹੈ ਉਹ ਅਗਲਾ ਕੰਮ ਵਿਚਾਰ ਆਪਣੀ ਪਰਸਨਲ ਵਿਚਾਰ ਨਾਲ ਹੋਣ ਚਿੰਤਾ ਜਾਏ ਬਟੇ ਹੰਕਾਰ ਵਾਲੀ ਗੱਲ ਗਾਹ ਆਪਣੇ ਹੋਰ ਹੈ ਕਮ ਸੇ ਕਮ ਰਾਹ ਜ਼ਰੂਰ ਪਾ ਦੂ ਉਹ ਰਾਹ ਪਾ ਸਕਦਾ ਹੈ ਗਾਂ ਇਹਨੇ ਆਪੇ ਚੱਲਣਾ ਕਿ ਉਥੋਂ ਆਇਆ ਸੀ ਕਿ ਜਿਹਦੇ ਅੰਦਰ ਭੁੱਖ ਹੈ ਨਾਮ ਦੀ ਹੀ ਇੱਛਾ ਹੈ ਜਿਹਦੀ ਤੇ ਨਾਮ ਦੀ ਇੱਛਾ ਤਾਂ ਫਿਰ ਉਹਨੇ ਬਣਾ ਕੇ ਦੂਆ ਦੂਆ ਕੌਣ ਬਣਾ ਦੂ ਉਹਦੀ ਹਮੇਸ਼ਾ ਪੂਰੀ ਹੋਈ ਹੈ ਇੱਛਾ ਤਾਂ ਉਹਨੇ ਜਾਂ ਤਾਂ ਪਰਮੇਸ਼ਰ ਲਾਵੇ ਭੁੱਖੇ ਆ ਤੂੰ ਆਪ ਲਾ ਭੁੱਖ ਭੁੱਖ ਸੇ ਤੂੰ ਆਦਮੀ ਨਹੀਂ ਲਾ ਸਕਦਾ ਦੱਸਣ ਵਾਲਾ ਤਾਂ ਤੈਨੂੰ ਮਨਾ ਵੀ ਨਹੀਂ ਸਕਦਾ ਦੱਸਣ ਵਾਲੇ ਦਾ ਬਹੁਤ ਲਿਮਟਿਡ ਜਿਹਾ ਕੰਮ ਹੁੰਦਾ ਦੱਸਣ ਵਾਲੇ ਦਾ ਕੰਮ ਤਾਂ ਬਹੁਤ ਲਿਮਟਿਡ ਜਿਹਾ ਹੁੰਦਾ ਬਾਕੀ ਦਾ ਮੰਨਣਾ ਆਪਣਾ ਕੰਮ ਮੰਨ ਕੇ ਫਿਰ ਪ੍ਰੋਫੈਸਰ ਨਾਲ ਕਹਿਣਾ ਵੀ ਮੈਨੂੰ ਹੋਰ ਬੁੱਧ ਬਲ ਬਖਸ਼ ਉਹ ਵੀ ਆਪਣਾ ਕੰਮ ਬਾਕੀ ਤਾਂ ਆਪਣਾ ਹੀ ਹੈ ਸਾਰਾ ਤਾਂ ਸਫਲ ਦਰਸ਼ਨ ਸੁੰਦਰ ਹਰ ਰੂਪ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਉਹ ਤਾਂ ਦਰਸ਼ਨ ਸਫਲ ਹੈ ਇੰਨਾ ਸਮਝਿਆ ਹੋਇਆ ਵੀ ਸਫਲਤਾ ਹੈ ਉਹਦੇ ਕੋ ਕੋਨੂੰ ਸਮਝ ਆ ਗਈ ਉਹ ਫਿਰ ਫਸਦਾ ਨਹੀਂ ਹੈਗਾ ਕਿਤੇ ਫਿਰ ਨਹੀਂ ਫਸਦਾ ਨਿਕਲ ਜੂਗਾ ਫਸਦਾ ਤੇ ਕੋਈ ਇੱਕ ਵਾਰ ਰਾਹ ਤੇ ਚੱਲ ਪਿਆ ਆਪਣੇ ਤੇ ਗੱਡੀ ਉਹਦੀ ਚੱਲ ਕੇ ਜੀਟੀ ਰੋਡ ਤੇ ਆ ਗਈ ਫਿਰ ਤਾਂ ਉਹਨੇ ਆਪੇ ਚੱਲਣਾ ਸਬਰ ਕਰਨਾ ਕੋਈ ਗਏ ਤੋਏ ਜਿਹੜੇ ਗਿਆ ਹੋਇਆ ਆ ਰਾਹ ਮੁੜਿਆ ਹੋਇਆ ਖੱਡੇ ਤੇ ਹੈ ਤੇ ਚੱਕ ਕੇ ਉਹਦੀ ਸੈੱਟ ਕਰਤੀ ਰੋਡ ਤੇ ਗੱਡੀ ਗਾਹਾਂ ਤਾਂ ਉਹਨਾਂ ਨੇ ਆਪੇ ਕਰਨਾ ਤਾਂ ਸਾਰੀ ਉਮਰ ਧੱਕਾ ਥੋੜੀ ਉਹਨੇ ਲਈ ਜਾਣਾ ਵੀ ਧੁਰਤੇ ਧੱਕਾ ਲਾ ਕੇ ਲਈ ਜਾਣਾ ਇਸ ਕਰਕੇ ਸਫਲ ਦਰਸ਼ਨ ਇੰਨਾ ਹੀ ਹੈ ਕਮ ਕਮ ਨੂੰ ਰਸਤੇ ਦਾ ਪਤਾ ਲੱਗ ਗਿਆ ਰਸਤੇ ਦਾ ਪਤਾ ਲੱਗ ਗਿਆ ਵੀ ਰਸਤਾ ਆ ਮਾਰਗ ਹੈ ਉਹ ਦਰਸ਼ਨ ਸਫਲ ਹੈ ਵੀ ਇਹ ਜਾਊਗਾ ਉੱਥੇ ਉਹ ਨਾ ਜਾਣਾ ਜਾਣਾ ਜਾਂ ਗੱਡੀ ਨੂੰ ਫੇਰ ਆਸੇ ਪਾਸੇ ਕਰ ਲੈਣਾ ਲੈ ਜਾਣਾ ਇਹ ਤਾਂ ਉਹਦੇ ਤੇ ਖੜਾ ਹੈ ਗੱਲ ਸਫਲ ਦਰਸ਼ਨ ਸੁੰਦਰ ਹਰ ਰੂਪ ਸੁੰਦਰ ਹਰ ਰੂਪ ਸਫਲ ਉਹ ਜਿਹੜਾ ਹਾਰ ਹੈ ਉਹਦੇ ਅੰਦਰ ਹਾਰ ਹੈ ਉਹਦਾ ਦਰਸ਼ਨ ਉਹਨੂੰ ਕਰਾ ਦੇਣਾ ਉਹਦੇ ਰੂਪ ਦੀ ਸੁੰਦਰਤਾ ਦਾ ਦਰਸ਼ਨ ਉਹਨੂੰ ਕਰਾ ਦੇਣਾ ਬਾਕੀ ਉਹਦੇ ਨਾਲ ਮਿਲਣਾ ਨਾ ਮਿਲਣਾ ਉਹ ਤੂੰ ਜਾਣਾ ਨਹੀਂ ਜਾਣਾ ਇਹਦੀ ਮਰਜ਼ੀ ਬਹੁਤ ਸਾਰੀਆਂ ਗੱਲਾਂ ਗੁਰਬਾਣੀ ਦੱਸਦੀ ਹੈ ਕਿਹੜਾ ਲੋਕ ਮੰਨਦੇ ਹੀ ਨਹੀਂ ਤੇ ਇਹਨਾਂ ਦਾ ਸਬੰਧ ਦਰਸ਼ਨ ਕਰਾਤੇ ਤੁਹਾਨੂੰ ਕਹਾ ਮੰਨਣਾ ਨਾ ਮੰਨਣਾ ਤਾਂ ਲੋਕਾਂ ਦੇ ਖੜਾ ਨਾ ਜਿਹੜੇ ਸੁਣਨ ਵਾਲੇ ਦੇ ਖੜਾ ਹੈ ਧੰਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪਰਵਾਨ ਗੱਲ ਕਹਿੰਦੇ ਧੰਨ ਸੇਵਾ ਜੇ ਸੇਵਾ ਸੇਵਕ ਲੱਗ ਜਵੇ ਬਦਲਵੇ ਗੱਲ ਉਹ ਸੇਵਾ ਵੀ ਧੰਨ ਸੇਵਕ ਪ੍ਰਵਾਨ ਸੇਵਾ ਦਸੂਗੀ ਬਾਣੀ ਸੇਵਾ ਕਰਦੀ ਹੈ ਕੀ ਕਰਦੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਪਰ ਜੇ ਸੇਵਕ ਲੱਗ ਜਵੇ ਤਾਂ ਦਰਗਾਹ ਪ੍ਰਵਾਨ ਹੋ ਜਾਊਗਾ ਘਰ ਪਹੁੰਚ ਜਾਊਗਾ ਆਪਣੇ ਤਨ ਸੇਵਾ ਸੇਵਕ ਪ੍ਰਵਾਨ ਸੇਵਕ ਪ੍ਰਵਾਨ ਉਹ ਸੇਵਾ ਤਨ ਜਿਹਦੇ ਨਾਲ ਸੇਵਕ ਦਰਬਾਰ ਜਿਹੜੀ ਸੇਵਾ ਕਰਕੇ ਜਿਹੜੀ ਸੇਵਾ ਕਰਕੇ ਸੇਵਕ ਦਰਗਾਹ ਪ੍ਰਵਾਨ ਹੋ ਜਾਂਦਾ ਇਹ ਸੇਵਾ ਦੀ ਕੋਈ ਕੀਮਤ ਹੈ ਨਹੀਂ ਇਹ ਤੋਂ ਵੱਡੀ ਕਿਹੜੀ ਸੇਵਾ ਦੀ ਕੀਮਤ ਹੋਊ ਕਾਰ ਸੇਵਾ ਵੀ ਕਰਦੇ ਨੇ ਲੰਗਰ ਸੇਵਾ ਵੀ ਕਰਦੇ ਨੇ ਕੋਈ ਦਰਗਾਹ ਪ੍ਰਵਾਨ ਨਾਲ ਦੱਸੇ ਕਿਹੜਾ ਹੋਇਆ ਗੁਰੂ ਘਰ ਦੀ ਵੀ ਸੇਵਾ ਕੀਤੀ ਹੈ ਗੁਰਮਤ ਦਾ ਪ੍ਰਚਾਰ ਕੀਤਾ ਗੁਰੂਆਂ ਨੇ ਖੁਦੇ ਭਗਤਾਂ ਨੇ ਭਗਤ ਕਹਿ ਲੋ ਚਲੋ ਗੁਰੂ ਕਹਿ ਲੋ ਕੋਈ ਗੱਲ ਨਹੀਂ ਜੇ ਗੁਰੂ ਨੇ ਤਾਂ ਸਾਰੇ ਗੁਰੂ ਨੇ ਭਗਤ ਜਿਹਨੇ ਬੈਠੇ ਨੇ ਜੇ ਭਗਤ ਨੇ ਤਾਂ ਵੀ ਸਾਰੇ ਨੇ ਪਰ ਜੇ ਦਰਗਾਹ 'ਚ ਪ੍ਰਵਾਨ ਹੋ ਗਏ ਜਿਹੜੇ ਇਹ ਤਾਂ ਸਾਰੇ ਪ੍ਰਵਾਨ ਹੋ ਗਏ ਉਹ ਜਿਹੜੀ ਤੁਸੀਂ ਸੇਵਾ ਆਪਣੇ ਆਪ ਕਰਨ ਲੱਗੇ ਹੋ ਗੁਰਮਤਿ ਤੋਂ ਉਲਟ ਉਹਦੇ 'ਚ ਵੀ ਕੋਈ ਪ੍ਰਵਾਨ ਹੋਇਆ ਜੇ ਦੱਸੋ ਨਹੀਂ ਹੋਇਆ ਤੁਸੀਂ ਉਹਨੂੰ ਸੇਵਾ ਕਿਹੜੇ ਮੂੰਹ ਨਾਲ ਕਹਿੰਦੇ ਹੋ ਦੱਸੋ ਪਹਿਲਾਂ ਕਿਉਂ ਤੁਸੀਂ ਭਲੇਖਾ ਪਾਉਂਦੇ ਹੋ ਗੁਰਬਾਣੀ ਤੋਂ ਉਲਟ ਲੋਕਾਂ ਨੂੰ ਇਹ ਸੇਵਾ ਜੀ ਉਹ ਸੇਵਾ ਜੀ ਇਹ ਸੇਵਾ ਇਹ ਕਿਹਨੇ ਪ੍ਰਚਾਰ ਕੀਤਾ ਇਹ ਕੀਤਾ ਸਾਰਾ ਨੇ ਪ੍ਰਚਾਰ ਜਦ ਤਾਂ ਗੁਰਦਾਰੇ ਨਾ ਪਾਏ ਇਹ ਗੁਰਬਾਣੀ ਤੋਂ ਉਲਟੇ ਤੁਸੀਂ ਸਭ ਕੁਝ ਪ੍ਰਚਾਰ ਕਰਨ ਲੱਗੇ ਇਹਦਾ ਪ੍ਰਮਾਣ ਹੀ ਨਹੀਂ ਸੇਵਾ ਤੁਹਾਡੀ ਇਹਨੂੰ ਕੁਝ ਹੋਰ ਨਾਮ ਦੇ ਲੋ ਦੋ ਵੀ ਤਾਂ ਹੋ ਦਿੱਤਾ ਜਾ ਸਕਦਾ ਤਾਂ ਨੌ ਹੋਰ ਰੱਖ ਲੋ ਸੇਵਾ ਵੱਲ ਭਲੇਖਾ ਨਾ ਪਵੇ ਸੇਵਾ ਦਾ ਭਲੇਖਾ ਪੈਂਦਾ ਵੀ ਸੇਵਾ ਛਡਾਤੀ ਤੁਸੀਂ ਲੋਕਾਂ ਦੀ ਇਹਦਾ ਨੁਕਸਾਨ ਹੋਇਆ ਸੇਵਾ ਦਾ ਇਹ ਸੇਵਾ ਦਾ ਨੁਕਸਾਨ ਹੋਇਆ ਇਹਨੂੰ ਕੋਈ ਸੇਵਾ ਨਹੀਂ ਹੈ ਭਾਈ ਇਹਦਾ ਨਾਮ ਕੋਈ ਹੋਰ ਰੱਖੋ ਜੋ ਵੀ ਮਰਜ਼ੀ ਰੱਖ ਲੋ ਤੁਸੀਂ ਦੇਖੋ ਅਸਲ ਸੇਵਾ ਹੈ ਉਹ ਅਸਲੀ ਛਡਾਤੀ ਨਕਲੀ ਤੁਸੀਂ ਸ਼ੁਰੂ ਕਰਤੀ ਬੇੜਾ ਕਰਤਾ ਕੇ ਸਭ ਦਾ ਤੁਸੀਂ ਸੁਧਾਰ ਕਰੋ ਆਪਣੀ ਬੋਲੀ 'ਚ ਗੁਰਮੁਖੀ ਬੋਲੀ ਜੋ ਗੁਰੂ ਘਾਤੀ ਬੋਲੀ ਹੈ ਜੋ ਗੁਰਬਾਣੀ ਦੀ ਬੋਲੀ ਹੈ ਭਾਸ਼ਾ ਹੈ ਉਹਦੇ ਰਹੋ ਹਾਂਜੀ ਤੁਹਾਨੂੰ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਅੰਤਰਜਾਮੀ ਪੁਰਖ ਪ੍ਰਧਾਨ ਉਹ ਜਿਹੜਾ ਪੁਰਖ ਪ੍ਰਧਾਨ ਅੰਤਰਜਾਮੀ ਹੈ ਅੰਦਰ ਦੀ ਸਭ ਗੱਲ ਜਾਣਦਾ ਹੈ ਤੁਹਾਡੀ ਸਾਰਿਆਂ ਦੀ ਕਿਉਂ ਤੁਸੀਂ ਇਹਦਾ ਨੂੰ ਸੇਵਾ ਰੱਖਿਆ ਕੀ ਤੁਹਾਡੇ ਇਰਾਦੇ ਨੇ ਕਿਹੜੇ ਖੂਹ ਤੁਸੀਂ ਜਨਤਾ ਨੂੰ ਸੜਨਾ ਚਾਹੁੰਦੇ ਹੋ ਕਿਉਂ ਤੁਸੀਂ ਇਹ ਕੀਤਾ ਅਗੋਲ ਕਿ ਤੁਹਾਡੇ ਕੋਲ ਇੰਨੇ ਕਰੋੜ ਦੀ ਕਿਵੇਂ ਹੋ ਗਈ ਇੰਨੇ 100 ਕਰੋੜ ਦੀ ਸੋਨਾ ਕਿਉਂ ਲਾਇਆ ਸੀ ਇਹ ਸਭ ਪਤਾ ਹੈ ਇਹ ਕਿਉਂ ਕੀਤਾ ਸੀ ਸਿੱਖੀ ਵਾਸਤੇ ਨਹੀਂ ਸੀ ਕੀਤਾ ਹੈ ਮਜ਼ਬੂਤ ਕਰਨ ਵਾਸਤੇ ਉਹਨੇ ਮੰਦਰਾਂ ਨੂੰ ਲਗਾਇਆ ਸੀ ਸੋਨਾ ਉੱਥੇ ਉੱਥੇ ਕੀ ਹੈ ਉਹਦੀ ਨਕਲ ਤੁਸੀਂ ਕਰ ਲਈ ਤੇ ਫਿਰ ਉਹ ਜਾਈ ਮਤ ਹੋਣੀ ਸੀ ਜੇ ਉਹਨਾਂ ਦੀ ਉਹ ਜਿਹੀ ਤੁਹਾਡੀ ਹੋਣੀ ਚਾਹੀਦੀ ਜੇ ਬੰਦਰਾਂ ਦੀ ਮਤ ਨਕਲ ਤਾਂ ਉਹਦੀ ਕੀਤੀ ਹੈ ਤੁਸੀਂ ਹਾਂਜੀ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕਿ ਨਿਗੜਨਾ ਆਪਤ ਨਾਲ ਜਿਸ ਮਨ ਵਸੈ ਸੋ ਹੋਤ ਨਿਹਾਲ ਜਿਹਦੇ ਮਨ ਵਿੱਚ ਸੇਵਾ ਵਸ ਜਵੇ ਤਨ ਸੇਵਕ ਸੇਵਾ ਪਰਮਾਨ ਸੇਵਕ ਪਰਮਾਨ ਸੇਵਕ ਪਰ ਤਨ ਸੇਵਾ ਸੇਵਕ ਪਰ ਜਿਹਦੇ ਮਨ ਵਿੱਚ ਸੇਵਾ ਵਸ ਜਵੇ ਸੁਹੋਤ ਨਿਹਾਲ ਸੁਹੋਤ ਨਿਹਾਲ ਉਹ ਤਾਂ ਨਿਹਾਲ ਹੋ ਜਾਂਦਾ ਤਾਂ ਕਿ ਨਿਕਟਣਾ ਆਪਦ ਕਾਲ ਤਾਂ ਕਿ ਨਿਕਟਣਾ ਆਪਦ ਕਾਲ ਕਾਲ ਉਹ ਨਹੀਂ ਉਹਦੇ ਨੇੜੇ ਹੁੰਦਾ ਸਿਰਫ ਸੇਵਾ ਵਾਲੇ ਦੇ ਇਹਨਾਂ ਦੀ ਕਿਹੜੀ ਸੇਵਾ ਤੇ ਸੇਵਾ ਕਰਦੇ ਡਿਵੋਲਟ ਦੀ ਫਿਰ ਨਾ ਬਾਜਾ ਤੇ ਸਕਦਾ ਰਹਿਣਾ ਪੜਿਆ ਨੂੰ ਫਾਈ ਲੱਗੀ ਜਾਤ ਫਾਇਨ ਅੱਗੇ ਨਹੀਂ ਤੋਂ ਇਹ ਡਬੋਲ ਦੀ ਸੇਵਾ ਕਰਦੇ ਨੇ ਹਾਂਜੀ ਅਮਰ ਪਏ ਅਮਰ ਪਤ ਅਮਰਾ ਪਤ ਪਾਇਆ ਸਾਧ ਸੰਗੀ ਨਾਨਕ ਹਰ ਧਿਆਇਆ ਅਮਰ ਪਏ ਅਮਰਾ ਪਤ ਪਾਇਆ ਅਮਰ ਹੋ ਗਏ ਹੋ ਜਦ ਨਕਸ਼ਾ ਆਵੇ ਕਾਲ ਅਮਰੇ ਹੋ ਗਏ ਅਮਰ ਪਏ ਅਮਰਾ ਪਤ ਪਾਇਆ ਸਾਧ ਸੰਗੀ ਨਾਨਕ ਹਰ ਧਿਆਇਆ ਨਾਨਕ ਹਰ ਧਿਆਇਆ ਜਦ ਸੰਗੀ ਸਾਧ ਲਿਆ ਮਨ ਸਾਧ ਲਿਆ ਤਾਂ ਕਦੇ ਜਾ ਕੇ ਧਿਆਨ ਹਰ ਦੇ ਵਿੱਚ ਰਿਹਾ ਟਿਕਿਆ ਜਿੰਨਾ ਜੇ ਮਨ ਸਾਧ ਨਹੀਂ ਹੋਇਆ ਹਾਲ ਦੇ ਵਿੱਚ ਆਮ ਜੁੜਿਆ ਹੀ ਨਹੀਂ ਉਹਦਾ ਸਾਧ ਸੰਗੀ ਨਾਨਕ ਹਾਂ ਜਿਹਨੇ ਸੰਗੀ ਸਾਧਿਆ ਉਹਦਾ ਹੀ ਧਿਆਨ ਸਭ ਦੇ ਵਿੱਚ ਜੁੜਿਆ ਬਾਕੀ ਨਹੀਂ ਜੁੜਿਆ ਕਿਸੇ ਦਾ